ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ ਕੱਜਲ ਰੇਖ ਨਾ ਸਹਿੰਦਿਆਂ ਸੇ ਪੰਕੀ ਸੂਏ ਬਹਿਠ ਫਰੀਦਾ ਜਿਨ ਲੋਇਨ ਜਗ ਮੋਹਿਆ ਜਿਹੜੀ ਦ੍ਰਿਸ਼ਟੀ ਨੇ ਜਗ ਮੋਹ ਲਿਆ ਜਿਹੜੀ ਵਿਚਾਰਧਾਰਾ ਨੇ ਜਿਹੜੀ ਨਜ਼ਰ ਨੇ ਕਿਰਪਾ ਦ੍ਰਿਸ਼ਟੀ ਨੇ ਸੰਸਾਰ ਮੋਹਿਆ ਹੋਇਆ ਹਰ ਚਾਹੁੰਦਾ ਮੇਰੇ ਤੇ ਕਿਰਪਾ ਕਰੇ ਹਰ ਆਦਮੀ ਚਾਹੁੰਦਾ ਮੇਰੇ ਤੇ ਕਿਰਪਾ ਹੋ ਜਾਵੇ ਤਾਂ ਕਿਰਪਾ ਤੋਂ ਕੋਈ ਨਫ਼ਰਤ ਤਾਂ ਕਰਦਾ ਨਹੀਂ ਕਿਰਪਾ ਦਾ ਹਰੇਕ ਚਾਹੁੰਦਾ ਸੇ ਲੋਇਨ ਮੈਂ ਹਰ ਕੋਈ ਚਾਹੁੰਦਾ ਉਹਦਾ ਮੋਹ ਹੈ ਉਹਦੇ ਨਾਲ ਉਹਦੇ ਤਰੋ ਦੀ ਇੱਛਾ ਜਿਹੜੀ ਕਿਰਪਾ ਦ੍ਰਿਸ਼ਟੀ ਨੇ ਸਾਰਾ ਸੰਸਾਰ ਮੋਹਿਆ ਹੋਇਆ ਜਿਹਦੀ ਸਾਰੇ ਇੱਛਾ ਰੱਖਦੇ ਨੇ ਸਾਡੇ ਤੇ ਵੀ ਕਿਰਪਾ ਹੋ ਜਵੇ ਕਿਰਪਾ ਦ੍ਰਿਸ਼ਟੀ ਹੁੰਦਾ ਨਾਲ ਬੇਰ ਦੀ ਨਿਗਾਹ ਬੇਰਾਮਤੀ ਜਿਹੜੀ ਮਿਹਰਾਮਤੀ ਨੂੰ ਬੇਰ ਦੀ ਨਿਗਾਹ ਨੂੰ ਸਾਰਾ ਸੰਸਾਰ ਲੋਚਦਾ ਹੈ ਸੇ ਲੋਏ ਨੂੰ ਮੈਂ ਦੇਖੋ ਉਹ ਬੇਰ ਦੀ ਨਿਗਾ ਦੀ ਮੈਨੂੰ ਸਮਝ ਆ ਗਈ ਮੈਂ ਦੇਖ ਲਈ ਉਹ ਕੀ ਹੁੰਦੀ ਹੈ ਮੇਰ ਜਿਹਦੇ ਤੇ ਬੇਰ ਹੋ ਜਾ ਕੀ ਬਣਦਾ ਹੁੰਦਾ ਕੀ ਕਰਦੀ ਹੁੰਦੀ ਹੈ ਉਹ ਕੀ ਪਰਿਵਰਤਨ ਲਿਆਉਂਦੀ ਹੈ ਉਹ ਮੈਂ ਦੇਖ ਲਈ ਇਹਦਾ ਮਤਲਬ ਐਂ ਤਾਂ ਨਹੀਂ ਕਿ ਮੇਰੇ ਤੇ ਕਿਰਪਾ ਹੋ ਗਈ ਇਹ ਤਾਂ ਨਹੀਂ ਕਿਹਾ ਮੇਰੇ ਤੇ ਹੋ ਗਈ ਮੈਂ ਦੇਖ ਲਈ ਕਹਤਾ ਸੇ ਨੋਰ ਮੈਂ ਦੇਖਿਆ ਉਹ ਕਹਿੰਦਾ ਜਿਹੜਾ ਥੱਪੜ ਵੱਜਦਾ ਮੂੰਹ ਤੇ ਉਹ ਮੈਂ ਦੇਖ ਲਿਆ ਵੱਜ ਗਿਆ ਨਾ ਵੱਜ ਗਿਆ ਵੱਜ ਗਿਆ ਨਹੀਂ ਕਹਾਂ ਮੈਂ ਦੇਖ ਲਿਆ ਗੱਲ ਇੱਕੋ ਹੀ ਆ ਸੋ ਲੋੜ ਮੈਂ ਡਿੱਠ ਕੱਜਲ ਰੇਖ ਨਾਲ ਸਹਿੰਦੇ ਆ ਸੇ ਪੰਕੀ ਸੂਏ ਬਹਿਠ ਆ ਤਾਂ ਆਏ ਅੱਖਾਂ ਦੀ ਗੱਲ ਨਹੀਂ ਆਏ ਤਾਂ ਸੁਰ ਕੱਜਲ ਪਾ ਦਈਏ ਜਾਂ ਲੋ ਪਾ ਦਈਏ ਤਾਂ ਪਾਣੀ ਵਗਣ ਲੱਗ ਜਾਂਦਾ ਓਏ ਤਾਂ ਕੱਜਲ ਪਾ ਦੀ ਅੱਖ ਜਿਹਦਾ ਜਦੇ ਪਾਣੀ ਦੇਣ ਲੱਗਦੀ ਇਹ ਅੱਖ ਹੈ ਉਹ ਸੇ ਪੰਕੀ ਸੇ ਪੰਕੀ ਸੂਏ ਬਹਿਠ ਐ ਜੀ ਅੱਖਾਂ ਨੇ ਮੂਰਤੀ ਦੇ ਕੱਜਲ ਪਾਉਂਦੇ ਹੋਣੇ ਨੇ ਨਾ ਉਹ ਕਹਿਤੀ ਮਾਰਤੀ ਉਹਨੇ ਮੂਰਤੀ ਪੂਜਾ ਵਾਲੇ ਦੇ ਗਿੱਟੇ ਤੇ ਮਾਰੀ ਹੈ ਵੀ ਜਿੱਤੇ ਖੜ ਕੇ ਤੂੰ ਉੱਚੇ ਸਾ ਮੂਰਤੀ ਦੇ ਪਾ ਰਿਆ ਨਾ ਕੱਜਲ ਇਹ ਅੱਖਾਂ ਦਾ ਜੇ ਜਿਉਂਦਾ ਜਾਗਦਾ ਆਦਮੀ ਹੋਵੇ ਜਦੋਂ ਪਾਣੀ ਆਉਣ ਲੱਗ ਜਾਂਦਾ ਕੱਜਲ ਪਾਉਂਦੀ ਸਾਰ ਉਹ ਅੱਖਾਂ ਐ ਜਾਂ ਜੀ ਤੇ ਪੰਛੀ ਬਹਿੰਦੇ ਨੇ ਉੜਦੇ ਨੇ ਬਹਿੰਦੇ ਨੇ ਪੰਛੀ ਸੇ ਪੰਖੀ ਸੂਏ ਬੈਠ ਹਾਂ ਜਿਹੜੇ ਪੰਜੇ ਨੇ ਪੰਖੀਆਂ ਦੇ ਨਾਂ ਹੁੰਦੇ ਨੇ ਉਹਨਾਂ ਦੇ ਨਾਂ ਨਹੀਂ ਹੁੰਦੇ ਸੂਏ ਵਰਗੇ ਉਹ ਸਣੇ ਸੂਏ ਨਾ ਐ ਬਹਿ ਜਾਂਦੇ ਨੇ ਅੱਖਾਂ ਤੇ ਇਹ ਉਹ ਨੇ ਇਹ ਅੱਖਾਂ ਉਹ ਅੱਖ ਦੇਖ ਲੋ ਕੀ ਹੈ ਉਹਦੀ ਮਿਹਰ ਹੈ ਜਿਹੜੀ ਉਹੀ ਅੱਖ ਹੈ ਉਹਦੀ ਕਿਰਪਾ ਜਿਹੜੀ ਉਹੀ ਅੱਖ ਹੈ ਉਹਦੀ ਦਇਆ ਜਿਹੜੀ ਉਹੀ ਦ੍ਰਿਸ਼ਟੀ ਹੈ ਦਇਆ ਦ੍ਰਿਸ਼ਟੀ ਨਹੀਂ ਕਹਿੰਦੇ ਰੂਦੀ ਦਇਆ ਹੈ ਦ੍ਰਿਸ਼ਟੀ ਹੈ ਕਿਰਪਾ ਹੀ ਦ੍ਰਿਸ਼ਟੀ ਹੈ ਉਹ ਧਿਆ ਦ੍ਰਿਸ਼ਟੀ ਦੀ ਗੱਲ ਹੈ ਅੱਖਾਂ ਦੀ ਦ੍ਰਿਸ਼ਟੀ ਦੀ ਗੱਲ ਅੱਖਾਂ ਬਣਾਤੀਆਂ ਜਿਹੜੇ ਫਰੀਦ ਦੇ ਅੱਖਾਂ ਨੇ ਕੌਣ ਨਹੀਂ ਬਿਠਾਲੇ ਉੱਤੇ ਉਹ ਤਾਂ ਧਿਆ ਦ੍ਰਿਸ਼ਟੀ ਦੀ ਗੱਲ ਕਰਦਾ ਸੀ ਉਹਨੇ ਤੇ ਕੌਣ ਬਿਠਾਲਦੇ ਚੱਕ ਕੇ ਹਾਂਜੀ